ਮੈਂ ਹੱਥ ਜੋੜ ਕੇ ਸੰਗਤਾਂ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਇਹ ਜਿਹੜਾ ਅੱਜ ਅਸੀਂ ਵਿਸ਼ਾ ਪੜ੍ਹਨਾ ਹੈ ਇਸ ਵਿਸ਼ੇ ਨੂੰ ਇਸ ਗੱਲ ਨੂੰ ਪੂਰੀ ਸੁਣੇ ਬਗੈਰ ਕਿਰਪਾ ਕਰਕੇ ਬੰਦ ਨਾ ਕਰਿਓ ਅਤੇ ਨਾ ਹੀ ਕੋਈ ਨਿਰਣਾ ਕੱਢਣ ਦੀ ਕੋਸ਼ਿਸ਼ ਕਰਿਓ ਕਿਉਂਕਿ ਜਦੋਂ ਅਸੀਂ ਇਹ ਗੱਲ ਪੂਰੀ ਸੁਣਾਂਗੇ ਪੂਰੀ ਅਖੀਰ ਤੱਕ ਸੁਣਾਂਗੇ ਤਾਂ ਹੀ ਅਸੀਂ ਕੋਈ ਨਿਰਣਾ ਕਰੀਏ ਤਾਂ ਹੀ ਅਸੀਂ ਕੋਈ ਗੱਲ ਨੂੰ ਸਮਝੀਏ ਕਿਉਂਕਿ ਇਹ ਗੱਲ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਸਿਰਫ ਅਸੀਂ ਦੱਸ ਰਹੇ ਹਾਂ ਕਿ ਆਉਂਦੇ ਸਮੇਂ ਵਿੱਚ ਘੱਗਾ ਵਰਗੇ ਤੇ ਕਾਲੇ ਅਫਗਾਨੇ ਵਰਗੇ ਸਾਰੇ ਮਿਲ ਕੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਕਿਸ ਤਰ੍ਹਾਂ ਤਰੋੜ ਮਰੋੜ ਕੇ ਸੰਗਤਾਂ ਸਾਹਮਣੇ ਪੇਸ਼ ਕਰ ਸਕਦੇ ਹਨ ਇਸ ਲਈ ਪਲੀਜ਼ ਕਿਰਪਾ ਕਰਕੇ ਪੂਰੀ ਗੱਲ ਸੁਣੇ ਬਗੈਰ ਇਸ ਨੂੰ ਬੰਦ ਨਾ ਕਰੋ ਜੀ ਕਿਉਂਕਿ ਅੱਜ ਜੇ ਸਾਰੇ ਅਸੀਂ ਇਕੱਠੇ ਨਾ ਹੋਏ ਸਾਰਾ ਪੰਥ ਸਿੱਖ ਪੰਥ ਇਕੱਠਾ ਨਾ ਹੋਇਆ ਤਾਂ ਘੱਗੇ ਵਰਗੇ ਕਾਲੇ ਫਗਾਨੇ ਵਰਗਿਆਂ ਨੇ ਰਲ ਕੇ ਗੁਰਬਾਣੀ ਦੇ ਇਹ ਅਰਥ ਕਰ ਦੇਣੇ ਹਨ ਇਸ ਲਈ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਤਾਂ ਕਿ ਸਾਰੇ ਜਾਗਣ ਤੇ ਸਾਰੇ ਇਹਨਾਂ ਘੱਗੇ ਤੇ ਉਸ ਦੇ ਸਾਥੀਆਂ ਨੂੰ ਅਤੇ ਕਾਲੇ ਫਗਾਨੇ ਨੂੰ ਮੂੰਹ ਤੋੜ ਜਵਾਬ ਦੇਣ ਹੁਣੇ ਹੀ ਅਗਰ ਹੁਣੇ ਨਾ ਕੀਤਾ ਗਿਆ ਹੁਣੇ ਹੀ ਸਹੀ ਕਦਮ ਨਾ ਚੁੱਕੇ ਗਏ ਤਾਂ ਇਹਨਾਂ ਦਾ ਨਤੀਜਾ ਬਹੁਤ ਭਿਆਨਕ ਹੋਵੇਗਾ ਬਹੁਤ ਭਿਆਨਕ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਤੁਰਕੀ ਬਾਣੀ ਕਾਲੇ ਅਫਗਾਨੀ ਦੀ ਕਸਵੱਟੀ ਤੇ ਦੋਸਤੋ ਰਾਤ ਇੱਕ ਅਜੀਬ ਘਟਨਾ ਵਾਪਰੀ ਅਸੀਂ ਸੁੱਤੇ ਹੋਏ ਸੁਪਨੇ ਵਿੱਚ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਸ਼ਹਿਰ ਪਹੁੰਚ ਗਏ ਸ਼ਹਿਰ ਵਿੱਚ ਮੁਨਾਦੀ ਹੋ ਰਹੀ ਸੀ ਕਿ ਕਾਲਾ ਅਫਗਾਨਾ ਦੀ ਪਰਖ ਕਸਵੱਟੀ ਗੁੰਮ ਹੋ ਗਈ ਹੈ ਲੱਭਣ ਵਾਲੇ ਨੂੰ ਭਾਰੀ ਇਨਾਮ ਦਿੱਤਾ ਜਾਵੇਗਾ ਇਨਾਮ ਦੇ ਲਾਲਚ ਵਿੱਚ ਅਸੀਂ ਵੀ ਕੀਮਤੀ ਕਸਵੱਟੀ ਲੱਭਣ ਲੱਗ ਪਏ ਭਾਗ ਚੰਗੇ ਕਸਵੱਟੀ ਮਿਲ ਗਈ ਅਸੀਂ ਸੋਚਿਆ ਇਨਾਮ ਤਾਂ ਮਿਲ ਹੀ ਜਾਣਾ ਹੈ ਵਰਤ ਕੇ ਦੇਖੀਏ ਇਹ ਕਸਵੱਟੀ ਕੀ ਸ਼ੈ ਹੈ ਜਿਸ ਨੇ ਸਾਰੇ ਪੰਥ ਵਿੱਚ ਪਥਰੋਲ ਪਾ ਰੱਖਿਆ ਹੈ ਮਨ ਵਿੱਚ ਆਇਆ ਕਾਲੇ ਫਗਾਨੇ ਨੇ ਇਸ ਕਸਵੱਟੀ ਨੂੰ ਦਸਮ ਗ੍ਰੰਥ ਤੇ ਤਾਂ ਵਰਤ ਹੀ ਲਿਆ ਹੈ ਕਿਉਂ ਨਾ ਇਸ ਨੂੰ ਆਦ ਗੁਰੂ ਗ੍ਰੰਥ ਸਾਹਿਬ ਤੇ ਲਾ ਕੇ ਦੇਖਿਆ ਜਾਵੇ ਅਸੀਂ ਸਤਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਗਲ ਵਿੱਚ ਹਜੂਰੀਆ ਪਾ ਕੇ ਦੋਏ ਹੱਥ ਜੋੜ ਬੰਦਨਾ ਕੀਤੀ ਸਤਕਾਰ ਨਾਲ ਰਮਾਲਾ ਉਤਾਰਿਆ ਤੇ ਹੁਕਮ ਲਾਮਾ ਲਿਆ ਸਤਗੁਰਾਂ ਬਖਸ਼ਿਸ਼ ਕੀਤੀ ਤੇ ਅਸੀਸ ਮਿਲੀ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਬੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਅੰਗ 749 50 ਅਸੀਂ ਜਦ ਜੇਬ ਚੋਂ ਕਾਲੇ ਅਫਗਾਨੇ ਦੀ ਪਰਖ ਕਸਵੱਟੀ ਲਾ ਕੇ ਦੇਖਿਆ ਤਾਂ ਸਾਡੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ ਅਤੇ ਸੋਚਣ ਲਈ ਮਜਬੂਰ ਹੋ ਗਏ ਕਿ ਵਾਕਿਆ ਹੀ ਇਹ ਸਤਗੁਰ ਦੀ ਬਾਣੀ ਹੈ ਜਾਂ ਕਿਸੇ ਸ਼ਿਵ ਭਗਤ ਬ੍ਰਾਹਮਣ ਦੀ ਕਿਰਤ ਹੈ ਕਿ ਜਿਸ ਗੁਰੂ ਨੂੰ ਜਹਾਂਗੀਰ ਬਾਦਸ਼ਾਹ ਦੇ ਹੁਕਮ ਨਾਲ ਤਤੀ ਤਵੀ ਤੇ ਬਿਠਾ ਕੇ ਸਿਰ ਵਿੱਚ ਗਰਮ ਰੇਤ ਜੂਨ ਦੇ ਮਹੀਨੇ ਪਾਈ ਗਈ ਹੋਵੇ ਦੇਗ ਵਿੱਚ ਉਬਾਲਾ ਗਿਆ ਹੋਵੇ ਅਤੇ ਕਈ ਦਿਨ ਦੇ ਸਿਹ ਦੇਣ ਮਗਰੋਂ ਰਾਵੀ ਵਿੱਚ ਸਮਾ ਜਾਣ ਲਈ ਮਜਬੂਰ ਕਰ ਦਿੱਤਾ ਹੋਵੇ ਕਿ ਉਹ ਗੁਰੂ ਇਹ ਕਹਿ ਸਕਦਾ ਹੈ ਆਪੂ ਬਣਿਆ ਅਖੌਤੀ ਵਿਦਵਾਨ ਪ੍ਰੋਫੈਸਰ ਇੰਦਰ ਸਿੰਘ ਘੱਗਾ ਦੱਸਦਾ ਹੈ ਕਿ ਗੁਰੂ ਸਾਹਿਬ ਤਤੀ ਤਵੀ ਤੇ ਬੈਠਦੇ ਹੀ ਬੇਹੋਸ਼ ਹੋ ਗਏ ਕਿ ਗੁਰੂ ਸਾਹਿਬ ਦੇ ਸਿਰ ਉੱਪਰ ਪਰਮੇਸ਼ਰ ਨਹੀਂ ਸੀ ਗੁਰੂ ਸਾਹਿਬ ਬਾਰੇ ਐਸਾ ਸੋਚਣਾ ਹੀ ਕੁਫਰ ਹੈ ਕਿ ਉਹ ਪਰਮੇਸ਼ਰ ਦੀ ਬਖਸ਼ਿਸ਼ ਤੋਂ ਵਾਂਝੇ ਸੀ ਫਿਰ ਕਾ ਕਿਉਂ ਲਿਖਿਆ ਗਿਆ ਮੇਰੀ ਜ਼ੁਬਾਨ ਸੜ ਜਾਵੇ ਅਤੇ ਕਲਮ ਟੁੱਟ ਜਾਵੇ ਜੇ ਮਨੋ ਦੀ ਨਰਾਦਰੀ ਕਰਨ ਦਾ ਮਨਸ਼ਾ ਹੋਵੇ ਪਰ ਝੂਠ ਨਿਗਲਿਆ ਵੀ ਨਹੀਂ ਜਾਂਦਾ ਆਖਿਰ ਸੱਚ ਸੱਚ ਹੀ ਹੈ ਜਿਸ ਗੁਰੂ ਨੇ ਗੱਜ ਕੇ ਕਿਹਾ ਹੋਵੇ ਕਿ ਸੱਚਾ ਉਰਹਿ ਸਭ ਕੋ ਉੱਪਰ ਸੱਚ ਆਚਾਰ ਪੰਨਾ 956 ਉਹ ਗੁਰੂ ਝੂਠ ਕਿਵੇਂ ਲਿਖ ਸਕਦਾ ਹੈ ਅਖੀਰ ਨਤੀਜਾ ਇਹੀ ਨਿਕਲਦਾ ਹੈ ਕਿ ਚਲਾਕ ਬ੍ਰਾਹਮਣ ਬਾਜ ਨਹੀਂ ਆਇਆ ਇੱਥੇ ਵੀ ਸ਼ਰਾਰਤ ਕਰ ਹੀ ਗਿਆ ਅਤੇ ਧੁਰਕੀ ਬਾਣੀ ਵਿੱਚ ਰਲਾਪ ਆ ਗਿਆ ਪਰ ਬ੍ਰਾਹਮਣਵਾਦੀ ਸਿੱਖ ਅਜੇ ਵੀ ਇਸ ਨੂੰ ਧੁਰਕੀ ਬਾਣੀ ਆਖ ਕੇ ਮੱਥਾ ਟੇਕ ਰਹੇ ਹਨ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਅਰਥ ਮਾਇਆ ਦੀ ਸ਼ਰਾਬ ਵਿੱਚ ਮਸਤ ਹੋਇਆ ਬੋਲਣ ਨਹੀਂ ਜਾਣਦਾ ਭਾਵ ਬੋਲ ਹੀ ਨਹੀਂ ਸਕਦਾ ਅਤੇ ਮਰਨਾ ਚੇਤੇ ਨਹੀਂ ਰੱਖਦਾ ਇੱਥੇ ਫਿਰ ਸ਼ਰਾਰਤ ਨਾਲ ਬ੍ਰਾਹਮਣ ਨੇ ਪਵਿੱਤਰ ਬਾਣੀ ਵਿੱਚ ਸ਼ਰਾਬ ਲਿਆ ਵਾੜੀ ਅਨੇਕਾਂ ਹੋਰ ਨਸ਼ੇ ਹਨ ਜਿਸ ਨਾਲ ਬੰਦੇ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਪਰ ਸ਼ਹਾਬ ਹੀ ਕਿਉਂ ਲਿਖੀ ਕਿਉਂਕਿ ਅਨੇਕਾਂ ਮੰਦਰਾਂ ਵਿੱਚ ਸ਼ਰਾਬ ਚੜਾਈ ਜਾਂਦੀ ਹੈ ਅਤੇ ਪੁਜਾਰੀ ਬ੍ਰਾਹਮਣ ਸ਼ਰਾਬ ਪੀ ਕੇ ਮਸਤ ਹੁੰਦੇ ਹਨ ਇਸ ਲਈ ਬ੍ਰਾਹਮਣ ਨੇ ਸ਼ਰਾਬ ਹੀ ਲਿਖਣੀ ਸੀ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਅਰਥ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਹੈ ਤੇ ਸੰਤ ਵੀ ਸਭ ਕੁਝ ਤੈਨੂੰ ਹੀ ਸਮਝਦੇ ਹਨ ਗੁਰਮਤ ਵਿਚਾਰ ਅਨੁਸਾਰ ਗੁਰਬਾਣੀ ਦੱਸ ਰਹੀ ਹੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਅੰਗ 164 ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੇ ਤੇਰੋ ਕਾਰਨ ਕੀਨਾ ਹੈ ਅੰਗ 1028 ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ ਅੰਗ 397 ਉੱਪਰਲੇ ਗੁਰੂ ਫਰਮਾਨਾ ਤੋਂ ਸਿੱਧ ਹੋ ਜਾਂਦਾ ਹੈ ਕਿ ਪਰਮੇਸ਼ਰ ਕਿਸੇ ਖਾਸ ਵਰਗ ਲਈ ਨਹੀਂ ਹੈ ਉਸ ਦੇ ਅੰਦਰ ਕੋਈ ਦਵਾਇਤ ਨਹੀਂ ਸਭ ਲਈ ਇੱਕੋ ਜਿਹਾ ਹੈ ਅਤੇ ਸਭ ਦੀ ਪ੍ਰਤਪਾਲਣਾ ਇੱਕੋ ਜਿਹੀ ਕਰ ਰਿਹਾ ਹੈ ਇਸ ਲਈ ਪਰਮੇਸ਼ਰ ਨੂੰ ਕੇਵਲ ਸੰਤਾਂ ਨਾਲ ਜੋੜਨਾ ਬ੍ਰਾਹਮਣਵਾਦੀ ਕਿਰਿਆ ਹੈ ਕਿਉਂਕਿ ਬ੍ਰਾਹਮਣ ਸਭ ਤੋਂ ਸ੍ਰੇਸ਼ਟ ਆਪ ਨੂੰ ਮੰਨਦਾ ਇੱਥੇ ਵੀ ਸੰਤ ਤੋਂ ਭਾਵ ਬ੍ਰਾਹਮਣ ਹੀ ਹੈ ਸਿੱਧ ਹੋ ਗਿਆ ਇਹ ਕਥਨ ਵੀ ਕਿਸੇ ਬ੍ਰਾਹਮਣ ਦਾ ਹੀ ਹੈ ਮੇਰੇ ਨਿਰਵੈ ਸਤਗੁਰ ਦਾ ਨਹੀਂ ਹੋ ਸਕਦਾ ਤੇਰੇ ਸੇਵਕ ਕੋ ਭਾਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਇੱਥੇ ਪਹਿਲਾਂ ਜਮਾ ਦਾ ਡਰ ਦੇ ਕੇ ਸੇਵਕ ਬਣਨ ਲਈ ਕਿਹਾ ਗਿਆ ਜਦ ਗੁਰਮਤ ਨਰਕ ਸੁਰਗ ਧਰਮ ਰਾਜ ਤੇ ਜਮਾ ਦਾ ਪੂਰਨ ਤੌਰ ਤੇ ਖੰਡਨ ਕਰਦੀ ਹੈ ਇਸ ਤਰ੍ਹਾਂ ਚਲਾਕ ਬ੍ਰਾਹਮਣ ਗੁਰਬਾਣੀ ਵਿੱਚ ਬ੍ਰਾਹਮਣਵਾਦੀ ਰੰਗ ਚਾੜਨ ਤੋਂ ਬਾਜ ਨਹੀਂ ਆਇਆ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਰ ਥਾਂ ਉਤੇ ਦਰਸ਼ਨ ਕਰਨਾ ਚਾਹਿਆ ਤੇ ਸਾਹਮਣੇ ਸ਼ਬਦ ਆਇਆ ਜਿਉ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਅੰਗ 472 ਇਹ ਵੀ ਗੱਲ ਸਮਝ ਲੈਣੀ ਕਿ ਇਹ ਜੋ ਅਸੀਂ ਦੇਖ ਰਹੇ ਹਾਂ ਇਹ ਅਸੀਂ ਕਾਮਰੇਡ ਘੱਗਾ ਦੀ ਕਸਵੱਟੀ ਦੇ ਉੱਤੇ ਜਾਂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਜਿਹੜੀ ਕਸਵੱਟੀ ਹੈ ਉਹਦੇ ਤੇ ਪਰਖ ਕੇ ਵੇਖ ਰਹੇ ਹਾਂ ਜਿਸ ਤਰ੍ਹਾਂ ਇਸ ਦੇ ਅਰਥ ਹਨ ਜਿਉ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖਵਾਰ ਜਿਸ ਤਰ੍ਹਾਂ ਇਸਤਰੀ ਨੂੰ ਵਾਰ-ਵਾਰ ਹਰ ਮਹੀਨੇ ਮਹਾਮਾਰੀ ਵਾਲਾ ਗੰਦਾ ਖੂਨ ਆਉਂਦਾ ਹੈ ਜਿਸ ਕਾਰਨ ਇਸਤਰੀ ਅਪਵਿੱਤਰ ਮੰਨੀ ਜਾਂਦੀ ਹੈ ਇਸੇ ਤਰ੍ਹਾਂ ਝੂਠੇ ਬੰਦੇ ਦੇ ਅੰਦਰ ਹੀ ਝੂਠ ਵਸਦਾ ਹੈ ਅਤੇ ਝੂਠ ਕਾਰਨ ਨਿਤ-ਨਿਤ ਹੁੰਦਾ ਹੈ ਸਪਸ਼ਟੀਕਰਨ ਹਰੀ ਦਾ ਰੂਪ ਸਤਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਕੋਲ ਐਡਾ ਵੱਡਾ ਸ਼ਬਦ ਭੰਡਾਰ ਹੈ ਹਰ ਦੇਸ਼ ਦੀ ਬੋਲੀ ਦੇ ਸ਼ਬਦ ਗੁਰੂ ਸਾਹਿਬ ਦੀ ਬਾਣੀ ਵਿੱਚ ਮਿਲ ਜਾਂਦੇ ਹਨ ਕਿ ਉਹਨਾਂ ਨੂੰ ਉਦਾਹਰਣ ਦੇਣ ਲਈ ਹੋਰ ਕੁਝ ਨਹੀਂ ਮਿਲਿਆ ਅਜੇ ਹੀ ਅਸ਼ਲੀਲ ਗੱਲ ਲਿਖ ਦਿੱਤੀ ਜਿਸ ਦੀ ਸੰਗਤ ਵਿੱਚ ਖੁੱਲ ਕੇ ਵਿਚਾਰ ਕਰਨ ਦੀ ਹੀ ਔਖੀ ਹੈ ਅਜੇ ਹੀ ਅਸ਼ਲੀਲ ਗੱਲ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਜੋੜਨਾ ਮਹਾਪਾਪ ਹੈ ਬ੍ਰਾਹਮਣ ਦੇ ਸ਼ਬਦ ਜਾਲ ਵਿੱਚ ਫਸ ਕੇ ਸਿੱਖ ਇੱਥੇ ਵੀ ਧੋਖਾ ਖਾ ਗਏ ਭਾਵ ਕਾਮਰੇਡ ਦੀ ਕਸਵੱਟੀ ਦੇ ਉੱਤੇ ਕਾਲੇ ਅਫਗਾਨੇ ਦੀ ਕਸਵੱਟੀ ਦੇ ਉੱਤੇ ਇਹ ਗੱਲ ਵੀ ਉਧਰ ਨੂੰ ਨਿਕਲ ਜਾਂਦੀ ਹੈ ਵੀ ਇਹ ਵੀ ਬ੍ਰਾਹਮਣ ਦੀ ਲਿਖੀ ਹੋਣੀ ਹੈ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਲਈ ਫਿਰ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨੇ ਪਲਟੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਨਿੰਦਕ ਮਾਰੇ ਤਤਕਾਲ ਖਿਨੇ ਟਿਕਣ ਨਾ ਦਿੱਤੇ ਪ੍ਰਭਦਾਸ ਦਾ ਦੁੱਖ ਨਾ ਖਫ ਸਕੇ ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜੀਆਂ ਜਮ ਮਾਰਗ ਮੁੱਤੇ ਦੁੱਖ ਲਗੇ ਬਿਲਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰਖਿਆਨ ਨਾਨਕ ਹਰ ਸਤੇ ਅੰਗ 523 ਅਰਥ ਪ੍ਰਭੂ ਨੇ ਨਿੰਦਕ ਲੋਕਾਂ ਨੂੰ ਇੱਕ ਛਿਨ ਵੀ ਟਿਕਣ ਨਾ ਦਿੱਤਾ ਤਤਕਾਲ ਉਸੇ ਵੇਲੇ ਮਾਰ ਦਿੱਤੇ ਪ੍ਰਭ ਜੀ ਦਾਸਾਂ ਦਾ ਦੁੱਖ ਨਹੀਂ ਸਹਾਰ ਸਕਦਾ ਅਤੇ ਨਿੰਦਕਾਂ ਨੂੰ ਪਕੜ ਕੇ ਜੂਨਾ ਵਿੱਚ ਧੱਕਾ ਦਿੰਦਾ ਹੈ ਮੱਥੇ ਦੇ ਵਾਲਾਂ ਤੋਂ ਭਾਵ ਕੇਸਾਂ ਤੋਂ ਫੜ ਕੇ ਪਕੜ ਕੇ ਪਟਕਾ ਮਾਰਦਾ ਹੈ ਅਤੇ ਜੰਮ ਦੇ ਰਸਤੇ ਤੱਕ ਦਿੰਦਾ ਹੈ ਦੁੱਖ ਲੱਗਣ ਕਾਰਨ ਚੀਕਾ ਮਾਰਦੇ ਹਨ ਅਤੇ ਹਨੇਰੇ ਨਰਕ ਵਿੱਚ ਜਾ ਸੁੱਤੇ ਹਨ ਸੱਚੇ ਵਾਹਿਗੁਰੂ ਨੇ ਆਪਣੇ ਦਾਸਾਂ ਨੂੰ ਗੱਲ ਨਾਲ ਲਾ ਕੇ ਬਚਾ ਲਿਆ ਹੈ ਵਿਚਾਰ ਮੂਲ ਮੰਤਰ ਵਿੱਚ ਪਰਮੇਸ਼ਰ ਨੂੰ ਨਿਰਵੈਰ ਦੱਸਿਆ ਹੈ ਅਤੇ ਜਗ੍ਹਾ ਜਗ੍ਹਾ ਗੁਰਬਾਣੀ ਵਿੱਚ ਪਰਮੇਸ਼ਰ ਨੂੰ ਦਿਆਲੂ ਕਿਰਪਾਲੂ ਬਖਸ਼ਿੰਦ ਦੱਸਿਆ ਗਿਆ ਹੈ ਪਰ ਬਖਸ਼ੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਥਰਬ ਘਟਾ ਕਰਤ ਪ੍ਰਤਿਪਾਲ ਅੰਗ 290 ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਦੇ ਅੰਗ 612 ਪੋਖਤ ਹੈ ਜਲ ਮੈਂ ਥਲ ਮੈਂ ਕਲ ਮੈਂ ਕਲ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਿਆਨਿਦ ਦੁਖਨ ਦੇਖਤ ਹੈ ਪਰ ਦੇਤ ਨ ਹਾਰੇ ਦਸਮ ਗ੍ਰੰਥ ਕੀ ਇਹ ਪਰਮੇਸ਼ਰ ਜੋ ਸਭ ਦਾ ਮਾਤਾ ਪਿਤਾ ਹੈ ਕਿਸੇ ਨੂੰ ਆਪਣਾ ਦਾਸ ਸਮਝ ਕੇ ਦੂਸਰਿਆਂ ਨੂੰ ਕੇਸਾਂ ਤੋਂ ਪਕੜ ਕੇ ਵਗਾ ਮਾਰੇਗਾ ਫਿਰ ਕੇਸ ਤਾਂ ਗੁਰਮਤ ਵਿੱਚ ਵੈਸੇ ਵੀ ਪਵਿੱਤਰ ਮੰਨੇ ਗਏ ਹਨ ਬੇਸ਼ੱਕ ਇਹ ਝੂਠ ਹੀ ਅਸੀਂ ਉਹਦੀ ਕਸਵੱਟੀ ਦੀ ਗੱਲ ਕਰ ਰਹੇ ਹਾਂ ਪਰ ਫਿਰ ਵੀ ਬੋਲਣ ਲੱਗੇ ਤਕਲੀਫ ਹੁੰਦੀ ਹੈ ਚਲੋ ਗੁਰੂ ਮਹਾਰਾਜ ਦਾ ਹੁਕਮ ਹੈ ਆਪਾਂ ਇਹ ਵਿਚਾਰ ਚਾਹੁੰਦੇ ਆ ਕਿ ਹਰ ਇੱਕ ਆਮ ਇਨਸਾਨ ਤੱਕ ਪਹੁੰਚੇ ਜੋ ਕਾਮਰੇਡੀ ਆਪਣੇ ਅਨੁਸਾਰ ਬਣਾ ਕੇ ਗੁਰੂ ਦੀ ਬਾਣੀ ਦੇ ਪ੍ਰਚਾਰ ਨੂੰ ਆਪਣੇ ਅਨੁਸਾਰ ਉਸ ਦੇ ਅਰਥ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਹਨ ਉਸ ਬਾਰੇ ਉਹਨਾਂ ਦੀ ਕਸਵੱਟੀ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੀ ਜਾਣਕਾਰੀ ਸਾਨੂੰ ਸਭ ਨੂੰ ਹੋਣੀ ਚਾਹੀਦੀ ਕਿ ਉਹਨਾਂ ਕੋਲੇ ਕਸਵੱਟੀ ਕਿਹੜੀ ਹੈ ਜਿਹੜੀ ਕਸਵੱਟੀ ਤੋਂ ਬਾਣੀ ਨੂੰ ਦਸਮ ਗ੍ਰੰਥ ਨੂੰ ਪਰਖਦੇ ਹਨ ਜੇ ਉਸੇ ਕਸਵੱਟੀ ਤੇ ਬਾਣੀ ਨੂੰ ਪਰਖ ਲੈਣ ਜਾਂ ਉਸੇ ਕਸਵੱਟੀ ਤੇ ਬਾਣੀ ਨੂੰ ਪਰਖਣ ਤਾਂ ਉਸ ਦੇ ਅਰਥ ਕੀ ਹੋ ਜਾਣਗੇ ਬਾਣੀ ਦੇ ਅਰਥਾਂ ਦੇ ਨਿਰਥ ਕਿਸ ਤਰ੍ਹਾਂ ਉਹ ਆਪਣੇ ਆਪ ਵਿੱਚ ਕਰ ਦੇਵਣਗੇ ਕਿਉਂ ਪਰਮੇਸ਼ਰ ਤੋਂ ਸਭ ਦਾ ਮਾਤਾ ਪਿਤਾ ਹੈ ਕਿਸੇ ਨੂੰ ਆਪਣਾ ਦਾਸ ਸਮਝ ਕੇ ਦੂਸਰੇ ਨੂੰ ਕੇਸਾਂ ਤੋਂ ਪਕੜ ਕੇ ਵਗਾ ਮਾਰੇਗਾ ਫਿਰ ਕੇਸ ਤਾਂ ਗੁਰਮਤ ਵਿੱਚ ਵੈਸੇ ਵੀ ਪਵਿੱਤਰ ਮੰਨੇ ਗਏ ਹਨ ਅਤੇ ਪਰਮੇਸ਼ਰ ਨੂੰ ਕੇਸਾ ਧਾਰੀ ਕਿਸੋਂ ਮੰਨਿਆ ਗਿਆ ਹੈ ਕਿ ਉਹ ਪਰਮੇਸ਼ਰ ਕੇਸਾਂ ਦੀ ਬੇਦਬੀ ਕਰ ਸਕਦਾ ਹੈ ਫਿਰ ਨਰਕ ਸੁਰਕ ਧਰਮ ਰਾਜ ਸਭ ਗੁਰਮਤ ਵਿੱਚ ਨਕਾਰੇ ਗਏ ਹਨ ਇਸ ਪੌੜੀ ਨੂੰ ਕਿਸ ਆਧਾਰ ਤੇ ਸਿੱਖਾਂ ਨੇ ਗੁਰਬਾਣੀ ਮੰਨ ਲਿਆ ਹੈ ਸਾਫ਼ ਜ਼ਰ ਹੈ ਬੜੀ ਜੁਗਤ ਨਾਲ ਕਿਸੇ ਚਲਾਕ ਬ੍ਰਾਹਮਣ ਨੇ ਅਜਿਹੀਆਂ ਪੌੜੀਆਂ ਗੁਰਬਾਣੀ ਵਿੱਚ ਵਾੜ ਦਿੱਤੀਆਂ ਤਾਂ ਕਿ ਸਿੱਖ ਮਨੋਕਲਪਿਤ ਜਮਾ ਤੋਂ ਡਰ ਰਹੇ ਹਨ ਬੜੀ ਹਿੰਮਤ ਤੇ ਹੌਸਲਾ ਧਰ ਕੇ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੋਰ ਥਾਂ ਤੋਂ ਦਰਸ਼ਨ ਕਰਨ ਲਈ ਚੂਬਾ ਮਾਰਿਆ ਤਾਂ ਬਖਸ਼ਿਸ਼ ਹੋਈ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤੀਪਾਲੇ ਨਿਤ ਸਾਰ ਸਮਾਲਿਕ ਗੁਣ ਨਹੀਂ ਮੂਰਖ ਜਾਤਾ ਰੇ ਅੰਗ 612 ਜਦੀ ਜਦੋਂ ਅਸੀਂ ਇਸ ਦੀ ਵਿਚਾਰ ਕੀਤੀ ਤਾਂ ਮਨ ਘੋਰ ਨਿਰਾਸ਼ਾ ਵਿੱਚ ਜਾ ਪਿਆ ਇੰਨਾ ਝੂਠ ਯੂਐਨਓ ਦੇ ਇੱਕ ਵਿੰਗ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹਰ ਸਾਲ ਦੱਸਿਆ ਜਾਂਦਾ ਹੈ ਕਿ ਕਰੋੜਾਂ ਲੋਕ ਅਨੀਮੀਏ ਭੁੱਖਮਰੀ ਦੇ ਕਾਰਨ ਦੁਨੀਆ ਵਿੱਚ ਕਮਜ਼ੋਰੀ ਕਾਰਨ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਹੇ ਹਨ ਪਿਛਲੇ ਸਾਲਾਂ ਵਿੱਚ ਇਥੋਪੀਆ ਵਿੱਚ ਕਾਲ ਪੈਣ ਕਾਰਨ ਲੱਖਾਂ ਲੋਕ ਭੁੱਖ ਨਾਲ ਮਰ ਗਏ ਇਹਨਾਂ ਤੁਕਾਂ ਨੂੰ ਕੌਣ ਉਸ ਗੁਰੂ ਦੀ ਬਾਣੀ ਮੰਨ ਸਕਦਾ ਹੈ ਜਿਸ ਨੇ ਐਲਾਨੀਆਂ ਕਿਹਾ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿਖੋ ਹਰ ਕਰਤਾ ਆਪ ਮੂਹ ਕਢਾਏ ਅੰਗ 308 ਸੋ ਸੁਝਾਵ ਜ਼ਾਹਿਰ ਹੈ ਹਜ਼ਾਰਾਂ ਸਾਲਾਂ ਤੋਂ ਲੋਕਾਂ ਨੂੰ ਮਕਰ ਫਰੇਬ ਨਾਲ ਲੁੱਟ ਕੇ ਖਾਣ ਵਾਲੇ ਬ੍ਰਾਹਮਣ ਨੇ ਇੱਥੇ ਵੀ ਘਟ ਨਾ ਗੁਜ਼ਾਰੀ ਜਦ ਅਸੀਂ ਇਸ ਪਰ ਕਸਵੱਟੀ ਦੇ ਨਤੀਜੇ ਗੁਰਦੁਆਰਾ ਸਾਹਿਬ ਜਾ ਕੇ ਸੰਗਤਾਂ ਨੂੰ ਦੱਸੇ ਮਿਸ਼ਨਰੀ ਕਾਲਜਾਂ ਦੇ ਜਿੰਨੇ ਗੱਗੇ ਘੱਗੇ ਲੱਲੇ ਭੱਬੇ ਸੀ ਅਤੇ ਦਾੜੀ ਕੇਸਾਂ ਵਾਲੇ ਕਾਮਰੇਡ ਸੀ ਸਭ ਨੇ ਝੁਰਮਟ ਪਾ ਕੇ ਖੁਸ਼ੀ ਵਿੱਚ ਜਕਾਰੇ ਮਾਰੇ ਤੇ ਮੈਨੂੰ ਮੋਢਿਆਂ ਤੇ ਚੁੱਕ ਲਿਆ ਵਾਰ-ਵਾਰ ਕਹਿਣ ਕਿ ਹੁਣ ਤੱਕ ਤੁਸੀਂ ਕਿਤੇ ਛੁਪੇ ਰਹੇ ਹੋ ਅਸੀਂ ਤਾਂ ਤੁਹਾਨੂੰ ਪਾਲਕੀ ਵਿੱਚ ਬਿਠਾ ਕੇ ਸ਼ਹਿਰ ਵਿੱਚ ਜਲੂਸ ਕੱਢਾਂਗੇ ਅਤੇ ਸੰਗਤਾਂ ਨੂੰ ਦੱਸਾਂਗੇ ਕਿ ਸ਼ਹਿਰ ਵਿੱਚ ਇੱਕ ਗੁਰਬਾਣੀ ਦਾ ਮਹਾਨ ਵਿਆਖਿਆਕਾਰ ਆਇਆ ਹੈ ਅਸੀਂ ਕਿਹਾ ਕਿ ਭਾਈ ਸਾਡਾ ਤਾਂ ਵੀਜ਼ਾ ਥੋੜੀ ਦੇਰ ਦਾ ਹੈ ਫਿਰ ਵਾਪਸ ਆਪਣੇ ਦੇਸ਼ ਜਾਣਾ ਪਵੇਗਾ ਤਾਂ ਦੇਸ਼ ਪਰਤ ਕੇ ਇਸ ਪਰਖ ਕਸਵੱਟੀ ਦੇ ਸਿੱਟਿਆਂ ਦੇ ਦੇ ਸਿੱਟਿਆਂ ਤੋਂ ਮੋਰ ਕੌਣ ਬਣਾਏਗਾ ਉਹ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਨੂੰ ਜਾਣ ਹੀ ਨਹੀਂ ਦੇਣਾ ਮਾਸਕੋ ਤੋਂ ਲੈ ਕੇ ਜੱਬਲਪੁਰ ਤੱਕ ਸਾਡੀ ਪਹੁੰਚ ਹੈ ਤੁਹਾਡਾ ਸਾਰੀ ਉਮਰ ਦਾ ਪੱਕਾ ਵੀਜ਼ਾ ਰਹਿائش ਦਾ ਖਰਚਾ ਹੋਰ ਖਰਚਾ ਨਾਲ ਹੀ ਪੱਕੀ ਪੈਨਸ਼ਨ ਲਗਵਾ ਦੇਵਾਂਗੇ ਬਸ ਤੁਸੀਂ ਇਹ ਪਰਕਸਵੱਟੀ ਦੇ ਆਧਾਰ ਤੇ ਆਦ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਲਿਖਣੀ ਸ਼ੁਰੂ ਕਰੋ ਜੇ ਤੁਸੀਂ ਬਹੁਤਾ ਡਰਦੇ ਹੋ ਕਿਤਾਬਾਂ ਕਿਸੇ ਹੋਰ ਦੇ ਨਾਮ ਤੇ ਛਪਵਾ ਦੇਵਾਂਗੇ ਅਤੇ ਜਦ ਤੁਸੀਂ ਦੇਸ਼ ਜਾਣਾ ਹੋਵੇਗਾ ਉੱਥੇ ਪੁਲਿਸ ਦੀ ਛਤਰੀ ਹੇਠ ਹੀ ਰਹੋਗੇ ਅਸੀਂ ਕਹੀਏ ਭਾਈ ਅਸੀਂ ਇੱਥੇ ਨਹੀਂ ਰਹਿਣਾ ਉਹ ਕਹਿਣ ਅਸੀਂ ਜਾਣ ਨਹੀਂ ਦੇਣਾ ਇਸੇ ਕਸ਼ਮਕਸ਼ ਵਿੱਚ ਸਾਂ ਕਿ ਸਾਡੇ ਘਰ ਦੇ ਨੇੜੇ ਲਾਊਡ ਸਪੀਕਰ ਦੀ ਉੱਚੀ ਆਵਾਜ਼ ਆਈ ਸੱਚ ਕਾਲ ਕੂੜ ਵੜਤਿਆ ਕਲ ਕਾਲਖ ਬੇਤਾਲ ਅੰਗ 468 ਉੱਚੀ ਆਵਾਜ਼ ਨਾਲ ਸਾਡੀ ਅੱਖ ਖੁੱਲ ਗਈ ਅਤੇ ਅਸੀਂ ਆਪਣੇ ਦੇਸ਼ ਸੁਖੀ ਸਾਂਦੀ ਪਰਤ ਆਏ ਪਿਆਰੇ ਪਾਠਕ ਜੀ ਇਹ ਇੱਕ ਸੁਪਨਾ ਹੈ ਪਰ ਹਕੀਕਤ ਵੀ ਹੋ ਸਕਦੀ ਹੈ ਕਿਉਂਕਿ ਜਦ ਦਸਮ ਗ੍ਰੰਥ ਬਾਰੇ ਕਾਲਾ ਅਫਗਾਨਾ ਦੀ ਕਸਵੱਟੀ ਪੰਥ ਵਿੱਚ ਇੰਨਾ ਵੱਡਾ ਪੁਚਾਲ ਪੈਦਾ ਕਰ ਸਕਦੀ ਹੈ ਤਾਂ ਆਦ ਗੁਰੂ ਗ੍ਰੰਥ ਸਾਹਿਬ ਦੀ ਇਸ ਵਿਆਖਿਆ ਨਾਲ ਕੀ ਹੋਵੇਗਾ ਇਹ ਭਲੀ ਭਾਂਤ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਸ਼ਾਇਦ ਮਸੌਦਾ ਤੋਂ ਤਿਆਰ ਹੋ ਚੁੱਕਾ ਹੈ ਪਰ ਕਾਲਾ ਅਫਗਾਨਾ ਦੇ ਨਾਂ ਤੇ ਨਹੀਂ ਬਲਕਿ ਕਿਸੇ ਗੋਲ ਪੱਗ ਅਤੇ ਲੰਮੀ ਦਾੜੀ ਵਾਲੇ ਕਿਸੇ ਸੰਤ ਦੇ ਨਾਮ ਤੋਂ ਛਪੇਗਾ ਜਾਂ ਫਿਰ ਕਿਸੇ ਮਰ ਚੁੱਕੇ ਯੂਨੀਵਰਸਿਟੀ ਦੇ ਡਾਕਟਰ ਦੇ ਨਾਮ ਤੇ ਛਪੇਗਾ ਕਿਉਂਕਿ ਕਾਲੇ ਫਗਾਨੇ ਦੀ ਡਿਊਟੀ ਪੂਰੀ ਹੋ ਗਈ ਹੈ ਅਤੇ ਉਸ ਨੂੰ ਪੂਰਾ ਮੁਆਵਜ਼ਾ ਮਿਲ ਚੁੱਕਾ ਹੈ ਉਸ ਨੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਪੂਰੀ ਕੀਤੀ ਹੈ ਨਾਲੇ ਉਸ ਦੀ ਉਮਰ ਪੁੱਗ ਗਈ ਇਸ ਲਈ ਦੁਬਾਰਾ ਉਸ ਨੂੰ ਸੇਵਾ ਨਹੀਂ ਦਿੱਤੀ ਜਾ ਸਕਦੀ ਅੰਦਾਜ਼ੇ ਬਿਆਨ ਅਤੇ ਲਿਖਤ ਦੀ ਸ਼ੈਲੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇੰਦਰ ਸਿੰਘ ਕੱਗਾ ਅਤੇ ਸੰਤਾਂ ਦੇ ਕੌਤਕ ਦਾ ਕਰਤਾ ਸੁਖਵਿੰਦਰ ਸਿੰਘ ਸਬਰਾ ਵੀ ਇਹ ਕੰਮ ਨਿਪੁੰਨਤਾ ਨਾਲ ਕਰ ਸਕਦੇ ਹਨ ਕਈ ਪਾਠਕ ਸ਼ਾਇਦ ਸਾਡੇ ਇਸ ਲੇਖਕਾਂ ਨਾਰਾਜ਼ ਹੋ ਜਾਣਗੇ ਕਿ ਇਹ ਬੇਹੂਦਾ ਲੇਖ ਹੈ ਪਰ ਪਾਠਕਾਂ ਦੀ ਖਿਮਾ ਦੇ ਅਸੀਂ ਜਾਚਕਾਂ ਪਾਠਕਾਂ ਤੋਂ ਅਸੀਂ ਖਿਮਾ ਮੰਗਦੇ ਹਾਂ ਕਿ ਜਿਨ੍ਹਾਂ ਗੁਰਮੁਖਾਂ ਨੇ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦੀਆਂ ਕਿਤਾਬਾਂ ਪੜ੍ਹੀਆਂ ਹਨ ਉਹ ਜਾਣਦੇ ਹਨ ਕਿ ਕਾਲਾ ਅਫਗਾਨਾ ਨੇ ਅਜਿਹੀ ਪਰਕਸ ਵੱਟੀ ਨਾਲ ਹੀ ਵਿਚਿੱਤਰ ਨਾਟਕ ਅਤੇ ਹੋਰ ਸਾਰੇ ਦਸਮ ਗ੍ਰੰਥ ਨੂੰ ਖੰਡਨ ਕੀਤਾ ਹੈ ਅਸੀਂ ਤਾਂ ਸਿਰਫ ਇਹ ਇੱਕ ਝਲਕ ਹੀ ਪਾਠਕਾਂ ਨਾਲ ਸਾਂਝੀ ਕੀਤੀ ਹੈ ਫਿਰ ਵੀ ਜੋ ਦਲੀਲਾਂ ਅਸੀਂ ਦਿੱਤੀਆਂ ਹਨ ਉਹ ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਹਨ ਕੋਈ ਝੁਠਲਾ ਨਹੀਂ ਸਕਦਾ ਮਸ਼ੀਨਰੀ ਕਾਲਜਾਂ ਦੇ ਸੰਚਾਲਕ ਲੱਲੇ ਪੱਬੇ ਮੰਮੇ ਘੱਗੇ ਇਹ ਸਭ ਇਸ ਨਾਲ ਸਹਿਮਤ ਹਨ ਅਤੇ ਕੋਈ ਹੋਰ ਇਹਨਾਂ ਦਲੀਲਾਂ ਨੂੰ ਝੁਠਲਾ ਨਹੀਂ ਸਕਦਾ ਕੋਈ ਘਟ ਨਹੀਂ ਸਕਦਾ ਤੇ ਨਾ ਹੀ ਕੋਈ ਇਸ ਨੂੰ ਕੱਟ ਸਕਦਾ ਹੈ ਜੇ ਇਹਨਾਂ ਗੱਲਾਂ ਨੂੰ ਕੱਟਣ ਵਾਲੇ ਹਨ ਉਹ ਹਨ ਕੇਵਲ ਭਾਈ ਵੀਰ ਸਿੰਘ ਭਾਈ ਰਣਧੀਰ ਸਿੰਘ ਭਾਈ ਜੋਧ ਸਿੰਘ ਅਤੇ ਗੁਰੂ ਦੇ ਪਿਆਰੇ ਸਿੱਖੀ ਸਿੱਧਕ ਵਾਲੇ ਮਹਾਪੁਰਸ਼ ਜਿਨ੍ਹਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਬਾਕੀ ਸਾਰੇ ਹੁਕਸਮੈਨ ਉਰਫ ਸਪੋਕਸਮੈਨ ਦੇ ਪਾਠਕ ਅਤੇ ਸਾਰੇ ਲੱਲੇ ਭੱਬੇ ਮੰਮੇ ਘੱਗੇ ਤਾਂ ਇਸ ਨੂੰ ਪੜ੍ਹ ਕੇ ਬਾਗੋ ਬਾਗ ਹੋਣਗੇ ਅਤੇ ਸਾਨੂੰ ਵਧਾਈਆਂ ਮਿਲਣਗੀਆਂ ਇਹ ਜੋ ਵੀ ਉੱਪਰ ਬਿਆਨ ਕੀਤਾ ਸੀ ਮੈਂ ਮੇਰਾ ਜੀ ਨਹੀਂ ਸੀ ਕਰਦਾ ਕਿ ਮੈਂ ਇਸ ਚੀਜ਼ ਨੂੰ ਬੋਲ ਕੇ ਰਿਕਾਰਡ ਕਰਾਂ ਕਿਉਂਕਿ ਫਿਰ ਮੈਂ ਇਸ ਗੱਲ ਨੂੰ ਫਿਰ ਦੁਹਰਾ ਦੇਣਾ ਚਾਹਨਾ ਕਿ ਇਹ ਸਿਰਫ ਤੇ ਸਿਰਫ ਇੰਦਰਜੀਤ ਸਿੰਘ ਕਗਾ ਤੇ ਕਾਲੇ ਅਫਗਾਨੇ ਦੀ ਕਸਵੱਟੀ ਦੇ ਉੱਤੇ ਅਸੀਂ ਪਰਖੀ ਹੈ ਜਿਹੜੀ ਉਹਨਾਂ ਦੇ ਕੋਲੇ ਕਸਵੱਟੀ ਹੈ ਉਸ ਆਧਾਰ ਤੇ ਜੇ ਉਹ ਗੁਰਬਾਣੀ ਦੇ ਅਰਥ ਕਰਨਗੇ ਤਾਂ ਉਹ ਉਸ ਗੁਰਬਾਣੀ ਦੇ ਅਰਥ ਸਾਇੰਸ ਮੁਤਾਬਕ ਇਸ ਤਰ੍ਹਾਂ ਕਰ ਦੇਣਗੇ ਤੇ ਇਸ ਗੱਲ ਤੋਂ ਖੁਸ਼ ਵੀ ਬੜੇ ਹੋਣਗੇ ਕਿ ਕਮਾਲ ਦੀ ਕਸਵੱਟੀ ਹੈ ਪਰ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਖਿਮਾ ਕਰਨ ਕਿਸੇ ਦੀ ਕੋਈ ਸਚਾਈ ਦੱਸਣ ਵਾਸਤੇ ਸਾਨੂੰ ਇਹਨਾਂ ਕੁਝ ਬੋਲਣਾ ਪਿਆ ਪਰ ਇਹ ਇੱਕ ਸੁਪਨਾ ਹੀ ਸੀ ਇਹ ਅਸੀਂ ਆਪਣੇ ਵੱਲੋਂ ਨਹੀਂ ਬੋਲਿਆ ਇਹ ਉਹਨਾਂ ਦੀ ਸਿਰਫ ਕਸਵੱਟੀ ਦੀ ਅਸੀਂ ਆਪ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਬਾਕੀ ਫਿਰ ਵੀ ਕੁਝ ਵੱਧ ਘੱਟ ਬੋਲੇ ਹੋਈਏ ਤਾਂ ਉਸ ਲਈ ਅਸੀਂ ਸੰਗਤਾਂ ਤੋਂ ਖਿਮਾ ਦੇ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ